ਇਨ ਬਿਦ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਇਨ ਬਿਦ ਮਿਲਨ ਨਾ ਜਾਈ ਕੀਏ ਕਰਮ ਅਨੇਕਾ ਇਨ ਬਿਦ ਮਿਲਨ ਕੀਏ ਕਰਮ ਅਨੇਕਾ ਇਨ ਬਿਨ ਮਿਲਨ ਨਾ ਜਾਈ ਕੀਏ ਕਰਮ ਅਨੇਕਾ ਇਨ ਬੈਦ ਮਿਲਨ ਨਾ ਜਾਈ ਕੀਏ ਕਰਮ ਅਨੇਕਾ ਇਨ ਬੈਦ ਮਿਲਨ ਨਾ ਜਾਈ ਕੀਏ ਕਰਮ ਅਨੇਕਾ ਤਿੰਨ ਬਿਨ ਮਿਲਨ ਨਾ ਜਾਈ ਕਰਮ ਅਨੇਕਾ ਬਿਨ ਮਿਲਨ ਨਾ ਜਾਈ ਕੀਏ ਕਰਮ ਅਨੇਕ ਕੀਏ ਕਰਮ ਅਨੇਕ ਕੀਏ ਕਰਮ ਅਨੇਕਾ ਬੇਦ ਮਿਲਨ ਨਾ ਜਾਈ ਕੀਏ ਕਰਮ ਕਾ ਇਨ ਬੇਦ ਮਿਲਨ ਨਾ ਜਾਈ संगम साधे पंच जना स्यो संग न छुटक्यो अदक अहो बुद्ध बादे प्यारे इन बेद मिलन न जाई मैं किए कर्म अनेका हार पर स्वामी के द्वारे ਦੀਜੇ ਬਦ ਬੇਕਾਂ ਇਨ ਬੇਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਇਨ ਬੇਦ ਮਿਲਨ ਨਾ ਜਾਈ ਕੀਏ ਕਰਮ ਅਨੇਕਾ ਇਨ ਬੇਦ ਮਿਲਨ ਨਾ ਜਾਈ ਕੀਏ ਕਰਮ ਕਰਮਿਆਂ ਨੇ ਕੀਏ ਕਰਮਿਆਂ ਨੇ ਕਾ ਕੀਏ ਕਰਮਿਆਂ ਨੇ ਕਾ ਮਿਲਨ ਨਾ ਜਾਈ ਕੀਏ ਕਰਮ ਅਨੇਕਾਂ ਕਿਨ ਬੇਦ ਮਿਲਨ ਨਾ ਜਾਈ ਕੀਏ ਕਰਮ ਅਨੇਕਾਂ ਇਨ ਬੇਦ ਮਿਲਨ ਨਾ ਜਾਈ ਕੀਏ ਕਰਮ ਅਨੇਕਾਂ ਇਨ ਬੇਦ ਮਿਲਨ ਨਾ ਜਾਈ ਕੀਏ ਕਰਮ ਅਨੇਕਾਂ ਮਸਤਾਨੇ ਨੂੰ ਲੈ ਜਾਓ ਪਰੇ पाठ पढ़ियो और वेद विचारियो निवल भयंग मसादे पंच जना स्यो संग ना छुटक्यो अदक आऊं बदबादे सुबह जी मस्ताना ने बाहर भेज दो ठीक नहीं है प्यारे इन बेद मिलन न जाई मैं किए कर में आने का हार पर स्वामी के द्वारे दीजे बद बेका मोन पयो कर पाती रहो नग्न फिरियो बन माई तट तीर्थ सब धरती भ्रम्यो दुबदा छुटके नाई इन बेद मिलन न जाई मैं किए कर्म अनेका संग बेद मिलन न जाई ये कर्म अनेकान बेद मिलन न जाई ये कर्म अनेकान बेद मिलन न जाई ये कर्म अनेक ये कर्म का ये कर्म अनेका ਕੀਏ ਕਰਮ ਅਨੇਕਾ ਕੀਏ ਕਰਮ ਅਨੇਕਾ ਅਨੇਕਾ ਕੀਏ ਕਰਮ ਅਨੇਕਾ ਇਨ ਬੇਦ ਮਿਲਨ ਨਾ ਜਾਈ ਕੀਏ ਕਰਮ ਅਨੇਕਾ ਇਨ ਬੇਦ ਮਿਲਨ ਨਾ ਜਾਈ ਕੀਏ ਕਰਮ ਅਨੇਕਾ ਇਨ ਬੇਦ ਮਿਲਨ ਨਾ ਦੇ ਕਰਮ ਅਨੇਕ ਤਨ ਬਦ ਮਿਲਨ ਨਾ ਜਾਈ ਕੀਏ ਕਰਮ ਅਨੇਕਾਂ ਬਦ ਮਿਲਨ ਪਰਮ ਸਤਕਾਰਯੋ ਸਤਗੁਰ ਜੀ ਦੀ ਸਾਜੀ ਹੋਈ ਸਾਧ ਸੰਗ ਜੀ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਰਸਨਾ ਦੇ ਭਾਵੇਂ ਸਭ ਦੀ ਪਵਿੱਤਰ ਹੈ ਪਰ ਮਰਿਆਦਾ ਨੂੰ ਮੁੱਖ ਰੱਖਦਿਆਂ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕੋਈ ਰਸਨਾ ਵਾਂਦੀ ਨਾ ਰਹੇ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ ਪਰਮ ਸਤਕਾਰਯੋਗ ਸਾਧ ਸੰਗ ਜੀ ਆਦ ਕਾਲ ਤੋਂ ਚਲੀ ਆਉਂਦੀ ਮਰਜ਼ਾਦਾ ਅਨੁਸਾਰ ਪ੍ਰਭੂ ਭਗਤੀ ਤੇ ਸਾਧਨਾ ਭਗਤੀ ਦੋ ਕਿਰਿਆਵਾਂ ਆਦ ਕਾਲ ਤੋਂ ਚਲੀਆਂ ਆਉਂਦੀਆਂ ਨੇ ਇੱਕ ਹੈ ਪ੍ਰਭੂ ਭਗਤੀ ਦੁਨੀਆ ਕਰਦੀ ਹੈ ਇੱਕ ਹੈ ਸਾਧਨਾ ਭਗਤੀ ਮਹਾਤਮਾ ਬੁੱਧ ਜਿਨ੍ਹਾਂ ਨੇ 2500 ਸਾਲ ਪਹਿਲਾਂ 2500 ਸਾਲ ਪਹਿਲਾਂ ਇਸ ਗੱਲ ਦੀ ਪ੍ਰੋੜਤਾ ਕੀਤੀ ਜਿਸ ਪ੍ਰਭੂ ਭਗਤੀ ਨੂੰ ਮਾਨਤਾ ਦਿੱਤੀ ਤੇ ਪ੍ਰਚਲਿਤ ਕੀਤਾ ਵੇਦ ਸ਼ਾਸਤਰ ਗ੍ਰੰਥਾਂ ਦਾ ਮੁਤਾਲਿਆ ਕਰੀਏ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਪਿਆਰੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੰਗਮ ਸਾਦੇ ਮੈਂ ਸਾਧਨਾ ਕਰਕੇ ਵੇਖ ਰੀਆਂ ਨੇ ਪਾਠ ਬਹੁਤ ਕੀਤੇ ਨੇ ਵੇਦਾਂ ਨੂੰ ਬਹੁਤ ਵਾਚਿਆ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੰਗਮ ਸਾਦੇ ਕਹਿੰਦੇ ਪੰਜ ਜਨਾ ਸੋ ਸੰਗ ਨਾ ਛੁਟਕਿਓ ਅਦਕ ਅਹੰ ਬਦ ਬਾਦੇ ਸਗੋ ਕਿਰਪਾ ਹੋਣ ਦੀ ਬਜਾਏ ਪੰਚਾਂ ਨੂੰ ਵਸ ਕਰਨ ਦੀ ਬਜਾਏ ਸਗੋਂ ਹੋਰ ਫਸ ਗਏ ਅਦਕ ਅਹਮਦ ਬਾਦੇ ਪਿਆਰੇ ਇਨਬਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਬਹੁਤ ਕਰਮ ਕਰਕੇ ਵੇਖੇ ਆ ਆਖਰਕਾਰ ਕਿੱਥੇ ਪਹੁੰਚੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਆ ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਬਵੇਕਾ ਸੁਆਮੀ ਗੁਰੂ ਰਾਮਦਾਸ ਪਾਤਸ਼ਾਹ ਜੀ ਤੋਂ ਬਿਨਾ ਕੋਈ ਬੁੱਧ ਵਿਵੇਕ ਦੇਣ ਵਾਲਾ ਮਿਲਿਆ ਨਹੀਂ ਵੇਦ ਸ਼ਾਸਤਰ ਬਹੁਤ ਪੜੇ ਗੁਰਬਾਣੀ ਚਾਹੁੰਦਾ ਸ਼ਾਸਤਰ ਵੇਦ ਸਿਮਰਤ ਸਭ ਸੋਧੇ ਸਭ ਏਕਾ ਬਾਤ ਪੁਕਾਰੀ ਬਿਨ ਗੁਰ ਮੁਕਤ ਨਾ ਕੋਉ ਪਾਵੇ ਮਨ ਵੇਖੋ ਕਰ ਵਿਚਾਰੀ 68 ਮੱਜਨ ਕਰ ਸਨਾਨਾ ਭਰਮੇ ਆਏ ਤਰਸਾਰੀ ਅਨਕ ਸੋਚ ਕਰੇ ਦਿਨ ਰਾਤੀ ਬਿਨ ਸਤਗੁਰ ਅੰਧਿਆਰੀ ਕਬੀਰ ਜੀ ਕਹਿੰਦੇ ਵੇਦ ਕਿਤਾਬ ਇਫਤਰਾ ਭਾਈ <coughs> ਵੇਦ ਤੇ ਕਿਤਾਬ ਜੇ ਸ਼ੰਕਾ ਨਿਵਰਤ ਨਹੀਂ ਕਰਦੇ ਉਹ ਇਫਤਰਾ ਨੇ ਦਿਲ ਕਾ ਫਿਕਰ ਨਾ ਜਾਏ ਮੈਂ ਅਰਜ ਕਰਾਂ ਸਾਧ ਸੰਗ ਜੀ ਆਤਮ ਗਿਆਨ ਜਿਹੜਾ ਉਹ ਲਿਖਾਇਆ ਪੜਾਇਆ ਨਹੀਂ ਜਾਂਦਾ ਆਤਮ ਗਿਆਨ ਲਿਖਣ ਪੜਨ ਵਿੱਚ ਨਹੀਂ ਆਉਂਦਾ ਉਹ ਇੱਕ ਸ਼ਖਸੀ ਬਖਸ਼ਿਸ਼ ਆ ਜੇ ਤੇ ਸਤਿਗੁਰੂ ਕਰ ਦਿੰਦਾ ਪੜਿਆ ਕੋਈ ਵਿਦਵਾਨ ਨਹੀਂ ਬਣ ਸਕਿਆ ਬਖਸ਼ਿਸ਼ ਸਭ ਤੋਂ ਵੱਡੀ ਚੀਜ਼ ਹੈ ਭਾਈ ਗੁਰਦਾਸ ਜੀ ਬੜੇ ਸਿੱਖ ਬੈਠੇ ਸੀ ਉਹਨਾਂ ਆਖਿਆ ਗਰੀਬ ਨਵਾਜ਼ ਉਹੋ ਹੀ ਗੱਲ ਅਸੀਂ ਕਰਦੇ ਆ ਬਚਨ ਸਾਡਾ ਕੋਈ ਅਸਰ ਹੀ ਨਹੀਂ ਹੁੰਦਾ ਉਹੋ ਹੀ ਗੱਲ ਭਾਈ ਗੁਰਦਾਸ ਕਰਦੇ ਵੇ ਸੰਗਤਾਂ ਸਤ ਭਜਨ ਸਤ ਭਜਨ ਕਹਿੰਦੀਆਂ ਛਾਲਾ ਮਾਰ ਕੇ ਉੱਠਦੇ ਨੇ ਅੰਤਰ ਕੀ ਆ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਆ ਬਚਨ ਬਚਨ ਮੈਂ ਅੰਤਰ ਨਹੀਂ ਹੈ ਜੀਵਨ ਜੀਵਨ ਮੈਂ ਅੰਤਰ ਹੈ ਭਾਈ ਗੁਰਦਾਸ ਤੇ ਕਿਰਪਾ ਹੈ ਸਤਿਗੁਰਾਂ ਦੀ ਕਿਰਪਾ ਦੇ ਤੁਲ ਦੁਨੀਆ ਤੇ ਕੋਈ ਚੀਜ਼ ਨਹੀਂ ਆਤਮ ਗਿਆਨ ਜਿਹੜਾ ਉਹ ਪੜਨ ਲਿਖਣ ਵਿੱਚ ਨਹੀਂ ਆਇਆ ਸੱਜਣੋ ਅੱਜ ਜਿਸ ਮਹਾਨ ਸਤਿਗੁਰੂ ਨੂੰ ਆਪਾਂ ਧੰਨ ਕਹਿ ਰਹੇ ਆ ਮੇਰੇ ਤੋਂ ਪਹਿਲਾਂ ਸੰਤ ਸਲਖਣ ਸਿੰਘ ਜੀ ਉਹ ਬੜੇ ਭਾਵਕ ਹੋ ਕੇ ਸਤਿਗੁਰੂ ਦੇ ਗੁਣਗਾਨ ਕਰ ਰਹੇ ਸੀ ਧੰਨ ਕਹਿ ਰਹੇ ਸਨ ਸ੍ਰਿਸ਼ਟੀ ਦੇ ਮਾਲਕ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਤੋਂ ਮੈਂ ਅਰਜ ਕਰਾਂ ਇਹ ਤ੍ਰਿਵੇਣੀ ਦਾ ਪੁਰਬ ਡਾਰਕ ਹੈ ਕੌਮੀ ਗੁਨਾਹ ਡਰ ਸਿੱਖਾਂ ਨੇ ਆਣ ਕੇ ਆਖਣਾ ਜੀ ਲੁੱਟੇ ਗਏ ਆ ਡਾਕਾ ਵੱਜ ਗਿਆ ਗਰਾਈ ਖੋਲੀ ਸਿੱਖ ਲੁੱਟ ਲੈ ਗੁਰੂ ਗੋਬਿੰਦ ਸਿੰਘ ਆਂਦੇ ਕਦੀ ਤੁਸੀਂ ਇਹ ਨਹੀਂ ਆਣ ਕੇ ਆਖਿਆ ਸੀ ਅਸੀਂ ਵੀ ਲੁੱਟ ਕੇ ਆਏ ਆ ਹੁਣ ਮੈਂ ਤੁਹਾਡਾ ਡਾਰੀ ਲਾ ਦੇਣਾ ਉਹ ਮਸਨੂਈ ਜੰਗਾਂ ਕਰਕੇ ਵਿਖਾਈਆਂ ਖਾਲਸੇ ਦੀ ਸਿਰਜਣਾ ਕੀਤੀ ਉਹਨਾਂ ਕਿਹਾ ਡਰ ਇੱਕ ਕੌਮੀ ਗਨਾਹ ਹੈ ਡਰਪੋਕ ਜਿਹੜਾ ਹਰ ਵਕਤ ਹੀ ਮਰਦਾ ਪਰ ਸੂਰਮਾ ਇੱਕੋ ਵਾਰੀ ਮਰਦਾ ਮੈਂ ਤੁਹਾਨੂੰ ਐਸੇ ਬਣਾ ਦਿਆਂਗਾ ਉਹ ਸੋਹਲੇ ਮਹੱਲੇ ਦੀ ਪਰੰਪਰਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੋਲੀ ਤੋਂ ਹੋਲੇ ਦੀ ਕਿਰਪਾ ਕੀਤੀ ਉਹਨੂੰ ਵਾਰੀ-ਵਾਰੀ ਚਾਰ ਚੰਨ ਲਾਉਂਦਿਆ ਹੋਇਆ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਸਾਬੇ ਕਰਿਆ ਖੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਆਪੇ ਰਹਿਮਤਾਂ ਖੁਸ਼ੀਆਂ ਤੇ ਹੋਲੇ ਮਨਾ ਰਹੇ ਆ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਜੀ ਦੇ ਅਨਨ ਸੇਵਕ ਸੂਬਾ ਕਰਤਾਰ ਸਿੰਘ ਜੀ ਜਿਨ੍ਹਾਂ ਦਾ ਮਾਂਗਾ ਖੁਰਦ ਪਿੰਡ ਸੀਗਾ ਪਾਕਿਸਤਾਨ ਵਿੱਚ ਸ਼ਾਲਕੋਟ ਜ਼ਿਲ੍ਹਾ ਮਾਂਗਾ ਖੁਰਦ ਪਿੰਡ ਸਤਿਗੁਰ ਦੇ ਆਨੰਦ ਸੇਵਕ ਬਣੇ ਸੂਬਾ ਜੀ ਲਾਹੌਰ ਜ਼ਿਲ੍ਹਾ ਸੀ ਜਹਦਾਰ ਜੀ ਦਾ ਲਾਹੌਰ ਜਹਦਾਰ ਸਵਰਨ ਸੁਗਣਾ ਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਨੇ ਹੁਣ ਸਰੀਰ ਕਰਕੇ ਨਹੀਂ ਰਹੇ ਮੈਂ ਅਰਜ ਕਰਾਂ ਸਾਧ ਸੰਗ ਜੀ ਉਹਨਾਂ ਨੂੰ ਸੂਬਾ ਜੀ ਥਾਪਿਆ ਸਤਿਗੁਰੂ ਪ੍ਰਤਾਪ ਸਿੰਘ ਸੂਬੇ ਜਿਹੜੇ ਸੀ ਉਹ ਕਦੀ ਗਵਰਨਰ ਕੋ ਹੁੰਦੇ ਸੀ ਕਦੀ ਅਕਬਰ ਨੇ 22 ਗਵਰਨਰ ਸੂਬੇ ਥਾਪੇ ਸੀ ਕਦੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ 22 ਮੰਜੀਆਂ ਪਸੰਦ ਥਾਪੇ ਸੀ ਕਦੀ ਸਤਿਗੁਰੂ ਰਾਮ ਸਿੰਘ ਜੀ ਨੇ 22 ਸੂਬੇ ਥਾਪੇ ਸੀ ਉਹ ਸੂਬਿਆਂ ਦੀ ਪਰੰਪਰਾ ਨੂੰ ਅੱਗੇ ਤੋਰਦਿਆਂ ਜੀਵਨ ਵਾਲਿਆਂ ਨੂੰ ਜਿਸ ਉਸ ਡਿਊਟੀ ਦੇ ਕਾਇਲ ਸਨ ਸੇਵਾ ਦੇ ਮੁਤਲ ਸਨ ਉਹਨਾਂ ਨੂੰ ਸੂਬੇ ਬਣਾਉਂਦੇ ਸੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸੂਬਾ ਕਰਤਾਰ ਸਿੰਘ ਜੀ ਨੂੰ ਸੂਬੇ ਬਣਾਇਆ ਸਾਧ ਸੰਗਤ ਜੀ ਮੈਂ ਨੇੜੇ ਕਰਦਾ ਗੱਲ ਨੂੰ ਕਿਸੇ ਕਾਰਨ ਉਹਨਾਂ ਕੋਲੋਂ ਕਤਲ ਹੋ ਗਿਆ ਤੇ 22 ਬੰਦੇ ਨਗਰ ਦੇ ਸਾਰੇ ਹੀ ਕਤਲ ਵਿੱਚ ਵੱਜ ਗਏ ਜੇਲ੍ਹ ਵਿੱਚ ਸੀਗੇ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਜੀ ਦੇਵਨੇਤ ਨਾਲ ਘੁੰਮਦੇ ਘੁੰਮਦੇ ਉਧਰ ਜਾਂਦੇ ਨੇ ਤੇ ਜੇਲ੍ਹ ਵਿੱਚ ਜਿੰਨੇ ਨਾਲ ਸੀ ਨਾ ਬੰਦੇ ਸੂਬਾ ਕਰਤਾਰ ਸਿੰਘ ਆਂਦੇ ਅਸੀਂ ਸਤਿਗੁਰੂ ਵਾਲੇ ਸਿੱਖਿਆ ਤੇ ਸਾਡਾ ਸਾਖੀ ਹੈ ਸਤਿਗੁਰੂ ਸਾਡੇ ਤੇ ਕਿਰਪਾ ਹੋਏਗੀ ਸਾਡਾ ਮਿਹਰਮਾਨ ਸਿਰ ਤੇ ਸਤਿਗੁਰੂ ਆ ਸਾਨੂੰ ਉਹ ਰਿਹਾ ਕਰਨਗੇ ਹਨੂਮਾਨ ਦੇ ਨਾਟਕ ਦੇ ਕਰਤਾ ਹਨੂਮਾਨ ਦੇ ਨਾਟਕ ਦੇ ਕਵੀ ਹਰਦਾਲ ਜੀ ਕਹਿੰਦੇ ਆ ਕਾਹੂ ਕੋ ਸਰਸਵਤੀ ਵਰ ਪੂਰਨ ਕਿਸੇ ਨੂੰ ਸਰਸਵਤੀ ਦਾ ਵਰ ਹੋ ਗਿਆ ਤਾਂ ਵਿਦਵਾਨ ਬਣਿਆ ਕਾਹੂ ਕੋ ਸਰਵਸਤੀ ਮਿਹਰਬਾਨ ਹੋ ਗਈ ਕਾਹੂ ਕੋ ਸਰਸਵਤੀ ਵਰ ਪੂਰਨ ਕਹਿੰਦੇ ਕਾਹੂ ਕੋ ਸ਼ਿਵ ਨੇ ਵਰ ਦਈਆ ਕਿਸੇ ਤੇ ਸ਼ਿਵ ਜੀ ਮਿਹਰਬਾਨ ਹੋਇਆ ਕਿਸੇ ਤੇ ਬ੍ਰਹਮਾ ਹੋਇਆ ਕਿਸੇ ਤੇ ਵਿਸ਼ਨੂੰ ਹੋਇਆ ਪਰ ਹਨੂਮਾਨ ਦੇ ਨਾਟਕ ਦੇ ਕਰਤਾ ਹਰਿਦਾਸ ਜੀ ਕਹਿੰਦੇ ਹਨੂਮਾਨ ਕਹਿੰਦਾ ਵੀ ਮੈਂ ਨਾ ਵੇਖਿਆ ਸ਼ਿਵ ਜੀ ਨਾ ਵੇਖਿਆ ਬ੍ਰਹਮਾ ਤੇ ਨਾ ਵੇਖੇ ਵਿਸ਼ਨੂੰ ਨਾ ਵੇਖੀ ਸਰਸਵਤੀ ਉਹ ਮੈਂ ਬਿਨਾ ਰਾਮ ਤੋਂ ਕਿਸੇ ਨੂੰ ਵੇਖਿਆ ਹੀ ਨਹੀਂ ਰਾਮ ਤੋਂ ਬਿਨਾ ਮੈਂ ਕਿਸੇ ਨੂੰ ਜਾਣਦਾ ਨਹੀਂ ਮੇਰੇ ਤੇ ਜਿੰਨੀ ਵੀ ਕਿਰਪਾ ਹੋਈ ਆ ਭਗਵਾਨ ਰਾਮਚੰਦਰ ਜੀ ਦੀ ਹੋਈ ਆ ਕਹਿੰਦੇ ਸਾਡੇ ਸਤਿਗੁਰੂ ਮਹਾਨੇ ਸਤਿਗੁਰੂ ਪ੍ਰਤਾਪ ਸਿੰਘ ਸਾਡੇ ਤੋਂ ਕਿਰਪਾ ਕਰਨਗੇ ਸਾਧ ਸੰਗ ਜੀ ਜੇਲ੍ਹ ਵਿੱਚ ਯਾਦ ਕਰਦੇ ਆ ਸਤਿਗੁਰਾਂ ਨੂੰ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਜੀ ਲਾਲ ਸਿੰਘ ਜੀ ਡਰਾਈਵਰ ਭਾਈ ਵਜੀਰ ਸਿੰਘ ਜੀ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਸਿੱਖਾਂ ਨੂੰ ਨਾਲ ਲੈ ਕੇ ਆਂਦੇ ਭਾਈ ਇੱਥੇ ਕੁਝ ਜੇਲ੍ਹ ਵਿੱਚ ਸਾਡੇ ਸਿੱਖ ਆ ਉਹਨਾਂ ਨੂੰ ਮਿਲ ਕੇ ਜਾਣਾ ਇੱਕ ਵਾਰੀ ਆਖੋ ਧੰਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਗਰੀਬ ਨਾਥ ਜੇਲ੍ਹ ਵਿੱਚ ਪਤਾ ਕੀਤਾ ਜਾ ਕੇ ਦਰਸ਼ਨ ਦਿੱਤੇ ਸੂਬਾ ਜੀ ਨੇ ਆਖਿਆ ਗਰੀਬ ਨਾਜ ਬਿਨਾ ਹੀ ਕੁਝ ਨਗਰ ਦੇ ਹੋਰ ਸਰੀਰ ਵੀ ਆ ਉਹ ਵੀ ਜੇਲ੍ਹ 'ਚ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸਾਰਿਆਂ ਨੂੰ ਇੱਕ ਇੱਕ ਮਾਲਾ ਦਿੱਤੀ ਤੇ ਭਜਨ ਦਸਾ ਦਿੱਤਾ ਕੁਝ ਦਿਨਾਂ ਦੇ ਵਿੱਚ ਰਿਹਾ ਹੋ ਗਏ ਪਾਕਿਸਤਾਨ ਦਾ ਬਟਵਾਰਾ ਹੋਇਆ ਸਾਧ ਸੰਗ ਜੀ ਇਹ ਫਿਰ ਨਵੇਂ ਗਾਓ ਪਿੰਡ ਆ ਗਏ ਸਮਾਣੇ ਦੇ ਕੋਲ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਜੀ ਨੇ ਸਰੀਰ ਦਾ ਉਹਲਾ ਕੀਤਾ ਦੇ ਕਰਕੇ ਉਹਲਾ ਕਰ ਲਿਆ ਇਹ 20 ਸਾਲ ਸੂਬਾ ਕਰਤਾਰ ਸਿੰਘ ਫਿਰ ਭੈਣੀ ਸਾਹਿਬ ਨਹੀਂ ਆਏ ਮਨ ਦੀ ਵਸਤਾ ਬਦਲ ਗਈ ਸ਼ਰਦਾ ਹੀਣ ਹੋ ਗਏ ਆਖਣ ਲੱਗੇ ਸਤਿਗੁਰੂ ਪ੍ਰਤਾਪ ਸਿੰਘ ਤੇ ਉਹ ਸਤਿਗੁਰੂ ਸੀ ਜਿਹੜੇ ਸਾਨੂੰ ਜੇਲ੍ਹਾਂ ਚੋਂ ਰਿਹਾ ਕਰਾਉਂਦੇ ਸੀ ਜਦੋਂ ਜਾਣੇ ਸਾਂ ਤੇ ਮਿੱਠੀਆਂ ਮੁਸਕਾਨਾਂ ਵੜਦੇ ਸੀ ਹੁਣ ਨਹੀਂ ਜੀ ਕਰਦਾ ਜਾਣ ਨੂੰ ਇਸ ਤਰ੍ਹਾਂ ਦੇ ਟੈਂਡੀ ਟੈਂਦੀ ਕਲਾ ਦੇ ਬਚਨ ਕਰਨੇ ਇਧਰ ਸ੍ਰਿਸ਼ਟੀ ਦੇ ਮਾਲਕ ਸਤਿਗੁਰੂ ਸਾਬੇ ਕਿਰਿਆ ਖੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ 20 ਸਾਲ ਹੋ ਗਏ ਆ ਇੱਕ ਦਿਨ ਰਾਤ ਸੁਪਨੇ ਦੇ ਵਿੱਚ ਸਾਧ ਸੰਗ ਜੀ ਦਰਸ਼ਨ ਦਿੱਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਤੇ ਕਹਿੰਦੇ ਆ ਸੂਬਾ ਜੀ ਕਹਿਣ ਲੱਗੇ ਸੂਬਾ ਜੀ ਮੇਰੇ ਵਿੱਚ ਤੇ ਕਾਕੇ ਵਿੱਚ ਅੰਤਰ ਨਾ ਸਮਝੋ ਉਹ ਮੇਰਾ ਹੀ ਰੂਪ ਨੇ ਤੇ ਤੁਸੀਂ ਸਮਾਂ ਜਿਹੜਾ ਐਵੇਂ ਵਿਅਰਥ ਗਵਾ ਲਿਆ ਇਹ ਬੜੀ ਵੱਡੀ ਗਲਤੀ ਕੀਤੀ ਆ ਆਓ ਆ ਕੇ ਦਰਸ਼ਨ ਕਰੋ ਤੇ ਆਪਣਾ ਜਨਮ ਸਫਲਾ ਕਰੋ ਸ਼ਰਧਾਹੀਣ ਨਾ ਹੋਵੋ ਸ਼ਰਧਾਹੀਣ ਬੰਦਾ ਅਧਿਆਨੀ ਬੰਦਾ ਵਹਿਮੀ ਬੰਦਾ ਹੰਕਾਰੀ ਬੰਦਾ ਚਾਰ ਬੰਦੇ ਸਦਾ ਹੀ ਦੁੱਖ ਪਾਉਂਦੇ ਆ ਐਂਦੇ ਸ਼ਰਧਾ ਨੂੰ ਜਿਤਾਓ ਸ਼ਰਧਾ ਜੋੜਦੀ ਆ ਆਓ ਆ ਕੇ ਦਰਸ਼ਨ ਕਰੋ ਮਲੇਰ ਕੋਟਲੇ ਦਾ ਮੇਲਾ ਹੋ ਰਿਹਾ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਜੀ ਕਈ ਵਾਰ ਰਾਤ ਵੀ ਦਰਸ਼ਨ ਦਿਆ ਕਰਦੇ ਸੀ ਸਤਗੁਰ ਜੀ ਰਾਤ ਮਲੇਰਕੋਟਲੇ ਨੇ ਸੂਬਾ ਜੀ ਸਵੇਰੇ ਜਦੋਂ ਪੁੱਜੇ ਰਾਤ ਨੂੰ ਸਤਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਜੀ ਨੇ ਦਰਸ਼ਨ ਦੇ ਕੇ ਆਖਿਆ ਓ ਆ ਕੇ ਜਨਮ ਸਫਲਾ ਕਰੋ ਤੇ ਫਰਕ ਨਾ ਸਮਝੋ ਸਾਧ ਸੰਗ ਜੀ ਸੂਬਾ ਜੀ ਤੁਰ ਪਏ ਕਹਿੰਦੇ ਮਨਾ ਮੈਂ ਭੁੱਲਾ ਹੀ ਰਿਹਾ ਜਦੋਂ ਆਏ ਮਲੇਰਕੋਟਲੇ ਅੱਗੋ ਗਰੀਬਨਾਥ ਪਾਤਸ਼ਾਹ ਜੀ ਜਿੱਥੇ ਡੇਰਾ ਸੀ ਨਾ ਇੱਕ ਵਾਰੀ ਆਖੋ ਧੰਨ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਡੇਰੇ ਤੋਂ ਸੇਵਕਾਂ ਨੂੰ ਕਹਿੰਦੇ ਆ ਪਰੇ ਹਟ ਜਾਓ ਬਾਹਰ ਆਏ ਗਰੀਬਨਾਜ ਅਗਲ ਵਾਂਢੀ ਤੇ ਸੂਬਾ ਕਰਤਾਰ ਸਿੰਘ ਜੀ ਨੂੰ ਆਵਾਜ਼ ਮਾਰ ਕੇ ਆਂਦੇ ਆ ਸੂਬਾ ਜੀ ਤੁਸੀਂ ਬੜੀ ਦੇਰ ਕਰ ਦਿੱਤੀ ਮੈਂ ਤਾਂ ਬੜੀ ਚੇਰ ਦਾ ਤੁਹਾਨੂੰ ਡੀਕਦਾ ਸਾਂ ਜੱਫੀ ਵਿੱਚ ਲੈ ਲਿਆ ਸਾਹ ਸਿੰਘ ਜੀ ਜੱਫੀ ਵਿੱਚ ਲੈ ਕੇ ਆਂਦੇ ਆ ਮੈਨੂੰ ਤਾਂ 20 ਸਾਲ ਹੋ ਗਏ ਸੀ ਤੁਹਾਨੂੰ ਯਾਦ ਕਰਦਿਆਂ ਨੂੰ ਉਹ ਮਹਾਨ ਸਤਿਗੁਰੂ ਪ੍ਰਤਾਪ ਸਿੰਘ ਜਿਹੜੇ ਆਪਣਾ ਰੂਪ ਆਪਣੀ ਬਖਸ਼ਿਸ਼ ਤੇ ਵਡਿਆਈ ਪਿਆਰ ਦਾ ਸੋਮਾ ਸਾਨੂੰ ਸਤਿਗੁਰੂ ਦੇ ਕੇ ਗਏ ਆ ਉਹ ਅੱਜ ਮਹਾਨ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਆਪਾਂ ਧੰਨ ਕਹਿ ਰਹੇ ਸਜਣੋ ਜਸ ਤੇਰਾ ਜਸ ਤੇਰਾ ਟਲ ਪਰਤਾਪੀ ਜੀ ਜਸ ਤੇਰਾ ਟਲ ਪਰਤਾਪੀ ਜੀ ਤਰੇ ਲੋਕੀ ਦੇ ਵਿੱਚ ਛਾਇਆ ਏ ਜਸ ਤੇਰਾ ਟਲ ਪਰਤਾਪੀ ਕੀ ਦੇ ਵਿੱਚ ਛਾਇਆ ਏ ਕਲ ਪਰਤਾਪੀ ਤੇਰਾ ਲੋਕੀ ਦੇ ਵਿੱਚ ਛਾਇਆ ਏ ਤੇਰਾ ਟਲ ਪਰਤਾਪੀ ਤੇਰਾ ਲੋਕੀ ਦੇ ਵਿੱਚ ਛਾਇਆ ਜਸ ਤੇਰਾ ਟਲ ਪਰਤਾਪੀ ਜੀ ਤੇਰਾ ਲੋਕੀ ਦੇ ਵਿੱਚ ਛਾਇਆ ਏ ਜਸ ਤੇਰਾ ਟਲ ਪਰਤਾਪੀ ਜੀ ਤੇਰਾ ਲੋਕੀ ਦੇ ਵਿੱਚ ਛਾਇਆ ਏ ਤੇਰਾ ਨਾ ਪੀ ਤੇਰਾ ਲੋਕੀ ਦੇ ਵਿੱਚ ਛਾਇਆ ਏ ਤੇਰਾ ਢਲ ਪਰਤਾ ਵੀ ਤੇਰਾ ਲੋਕੀ ਦੇ ਵਿੱਚ ਛਾਇਆ ਤੇਰਾ ਲੋਕੀ ਦੇ ਵਿੱਚ ਛਾਇਆ ਤੇਰਾ ਲੋਕੀ ਦੇ ਵਿੱਚ ਛਾਇਆ ਜਸ ਤੇਰਾ ਢਲ ਪ੍ਰਤਾਪੀ ਜੀ ਲੋਕੀ ਦੇ ਵਿੱਚ ਛਾਇਆ ਏ ਤੇਰਾ ਢਲ ਪ੍ਰਤਾਪੀ ਜੀ ਲੋਕੀ ਦੇ ਵਿੱਚ ਛਾਇਆ ਏ ਤੇਰਾ ਲੋਕੀ ਦੇ ਵਿੱਚ ਛਾਇਆ ਜਸ ਤੇਰਾ ਢਲ ਪ੍ਰਤਾਪੀ ਲੋਕੀ ਦੇ ਵਿੱਚ ਛਾਇਆ ਏ ਜੈਸੀ ਉਪਰ ਤੂੰ ਨਦਰੇ ਕਰਮ ਕਰੇ ਜਿਸ ਉੱਪਰ ਤੂੰ ਨਦਰੇ ਕਰਮ ਕਰੇ ਉਹਦੇ ਕਰਮ ਬੁਰੇ ਸਭ ਕੱਟ ਦੇਵੇ ਸੁਤੀਆਂ ਤਕਦੀਰਾਂ ਜਾਗ ਪੈਣ ਮੂੰਹਾਂ ਮੰਗੀਆਂ ਮਰਦਾ ਤੂੰ ਝਟ ਦੇਵੇ ਤੁਸਾਂ ਭੁੱਲੇ ਪਟਕੇ ਰਾਇਆਂ ਨੂੰ ਤੁਸਾਂ ਭੁੱਲੇ ਪਟਕੇ ਰਾਇਆਂ ਨੂੰ ਸਤਗੁਰ ਗੁਰ ਜੀ ਰਾਏ ਪਾਇਆ ਏ ਜਸ ਤੇਰਾ ਟਲ ਪਰਤਾਪੀ ਜੀ ਤਰਾ ਲੋਕੀ ਦੇ ਵਿੱਚ ਛਾਇਆ ਏ ਅਟਲ ਪ੍ਰਤਾਪੀ ਜੀ ਤੇਰਾ ਲੋਕੀ ਦੇ ਵਿੱਚ ਛਾਇਆ ਏ ਤੇਰਾ ਅਟਲ ਪ੍ਰਤਾਪੀ ਜੀ ਜੀਵਨ ਦਿੱਤਾ ਬੰਦਿਆਂ ਨੂੰ ਕੋਈ ਮੁਰਸ਼ਿਦ ਅਤੇ ਬਿਮਾਰਾਂ ਨੂੰ ਤੂੰ ਤਾਂ ਸੰਤ ਤੇ ਭਗਤ ਬਣਾ ਦਿੱਤਾ ਕਈ ਬੰਦਿਆਂ ਬਦ ਬਖਤਾਰਾਂ ਨੂੰ ਤੁਸਾਂ ਸੰਤ ਪੂਰੇ ਕੇ ਲਈ ਸੰਤ ਲਾਲ ਸਿੰਘ ਜੀ ਉਹਨਾਂ ਨੇ ਮਖੌਲ ਨਾਲ ਭਜਨ ਪੁੱਛਿਆ ਸੀ ਬਾਬਾ ਸੈਣ ਸਿੰਘ ਜੀ ਛੈਣਿਆਂ ਵਾਲੇ ਜਿਹੜੇ ਬਾਂਦਰਾਂ ਨੂੰ ਕੁੱਤਿਆਂ ਨੂੰ ਵੀ ਭਜਨ ਦੱਸਿਆ ਕਰਦੇ ਸੀ ਜਾਨਵਰਾਂ ਨੂੰ ਸ਼ਿਕਾਰ ਖੇਡਦੇ ਸੀ ਕੁੱਤੇ ਰੱਖੇ ਘੋੜੇ ਤੇ ਸਵਾਰ ਸਰਦਾਰ ਲਾਲ ਸਿੰਘ ਜੀ ਆਂਦੇ ਬਾਬਾ ਭਜਨ ਬੰਦਿਆਂ ਨੂੰ ਦੱਸ ਦੇਗੇ ਜਾਨਵਰਾਂ ਨੂੰ ਵੀ ਬਾਬਾ ਸੋਹਣ ਸਿੰਘ ਜੀ ਆਂਦੇ ਭਜਨ ਤੇ ਹੈ ਬੰਦਾ ਆਇਆ ਹੀ ਭਜਨ ਕਰ ਲਈ ਹੈ ਪਰ ਜੇ ਬੰਦਾ ਹੋਵੇ ਤਾਂ ਉਹਨੂੰ ਭਜਨ ਦੱਸੀਦਾ ਤੁਸੀਂ ਬਣ ਜਾਓ ਬੰਦੇ ਭਜਨ ਦੱਸ ਦਿੰਨੇ ਆ ਮਜ਼ਾਕ ਨਾਲ ਮਖੌਲ ਕੀਤਾ ਸੀ ਭਜਨ ਪੁੱਛਿਆ ਸੰਤ ਲਾਲ ਸਿੰਘ ਜੀ ਭੂਰੇ ਗਲੀਆਂ ਦਾ ਜੀਵਨ ਉਹ ਆਂਦਿਆ ਮੈਂ ਮਖੌਲ ਕੀਤਾ ਸੀ ਤੇ ਸਤਿਗੁਰੂ ਪ੍ਰਤਾਪ ਸਿੰਘ ਦਾ ਉਹ ਚਕੋਟੀ ਦਾ ਰਾਗੀ ਬਣਿਆ ਮਖੌਲ ਨਾਲ ਭਜਨ ਪੁੱਛਿਆ ਸੀ ਮਖੌਲ ਨਾਲ ਤੇ ਜੇ ਕਿਤੇ ਸ਼ਰਧਾ ਨਾਲ ਮੈਂ ਪੁੱਛਿਆ ਹੁੰਦਾ ਤੁਸਾਂ ਸੰਤ ਤੇ ਭਗਤ ਬਣਾ ਦਿੱਤਾ ਕਈ ਬੰਦਿਆਂ ਬਦ ਬਦਕਾਰਾਂ ਨੂੰ ਤੁਸਾਂ ਭੁੱਲੇ ਪਟਕੇ ਰਾਈਆਂ ਨੂੰ ਤੁਸਾਂ ਭੁੱਲੇ ਪਟਕੇ ਰਾਈਆਂ ਨੂੰ ਗੁਰ ਜੀ ਰਾਏ ਪਾਇਆ ਏ ਜਸ ਤੇਰਾ ਟਲ ਪਰਤਾਪੀ ਜੀ ਲੋਕੀ ਦੇ ਵਿੱਚ ਛਾਇਆ ਏ ਦੇ ਵਿੱਚ ਤਰੇ ਲੋਕੀ ਦੇ ਵਿੱਚ ਛਾਇਆ ਏ ਤਰੇ ਲੋਕੀ ਦੇ ਵਿੱਚ ਛਾਇਆ ਏ ਛਾਇਆ ਏ ਲੋਕੀ ਦੇ ਵਿੱਚ ਛਾਇਆ ਏ ਲੋਕੀ ਦੇ ਵਿੱਚ ਛਾਇਆ ਏ ਜਸ ਤੇਰਾ ਕਲ ਪਰਤਾ ਪੀ ਲੋਕੀ ਦੇ ਵਿੱਚ ਛਾਇਆ ਏ ਤੇਰਾ ਢਲ ਪੀ ਜੀ ਤੇਰਾ ਲੋਕੀ ਦੇ ਵਿੱਚ ਛਾਇਆ ਏ ਢਲ ਪ੍ਰਤਾਪੀ ਤੇ ਲੋਕੀ ਦੇ ਵਿੱਚ ਛਾਇਆ ਏ 1934 ਦੀ ਗੁਰੂ ਨਾਨਕ ਨਾਮ ਲੈਵਾ ਕਾਨਫਰੰਸ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਜੀ ਇਸ ਪਿੱਤਰ ਧਰਤੀ ਦੇ ਕੀਤੀ ਸਭ ਨੂੰ ਇਕੱਠਿਆ ਹੋਣ ਦਾ ਨਿਉਂਦਾ ਦਿੱਤਾ ਕਿਸੇ ਨਾਲ ਵਿਵਾਦ ਨਾ ਕਰੋ ਮਾੜਾ ਨਾ ਕਹੋ ਝਗੜੋ ਨਾ بڑے بڑے ਵਿਦਵਾਨ ਸੰਪਰਦਾਇ ਲੋਕ ਸਭ ਆਏ ਸਾਧ ਸੰਗ ਜੀ ਸਰਦਾਰ ਗੁਰਬਖਸ਼ ਸਿੰਘ ਜੀ ਪ੍ਰੀਤ ਲੜੀ ਉਹਨਾਂ ਦੇ ਕੁਝ ਹੋਰ ਸਾਥੀ ਵੀ ਸੀ ਨਾਲ ਉਹ ਆਏ ਉਹ ਕਹਿੰਦੇ ਆ ਉਹ ਰੱਬ ਨੂੰ ਵੀ ਨਾ ਮੰਨਣ ਵਾਲੇ ਲੋਕ ਕਹਿੰਦੇ ਆਪਾਂ ਮੱਥਾ ਨਹੀਂ ਟੇਕਣਾ ਵਿਚਾਰ ਸੁਣਾਗੇ ਦਰਸ਼ਨ ਕਰਾਂਗੇ ਪਰ ਮੱਥਾ ਨਹੀਂ ਟੇਕਣਾ ਜਿਹੜੇ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਸਾਥੀ ਸੀ ਉਹਨਾਂ ਗੁਰਬਖਸ਼ ਸਿੰਘ ਤੋਂ ਵੀ ਪਹਿਲਾਂ ਮੱਥਾ ਟੇਕਦਾ ਵਹਿਮੀ ਜੀ ਜਸ ਜੀ ਵਿੱਚ ਇੱਕ ਜਗ੍ਹਾ ਅੰਕਿਤ ਕਰਦੇ ਦੂਜੇ ਭਾਗ 'ਚ ਗੁਰਬਖਸ਼ ਸਿੰਘ ਪ੍ਰੀਤ ਲੜੀ ਪੁੱਛਿਆ ਉਹ ਤੁਸੀਂ ਆਂਦੇ ਸੋ ਮੱਥਾ ਨਹੀਂ ਟੇਕਣਾ ਤੇ ਹੁਣ ਕੀ ਹੋਇਆ ਤੁਹਾਨੂੰ ਉਹ ਆਂਦੇ ਅਸੀਂ ਟੇਕਿਆ ਥੋੜਾ ਉਹਨਾਂ ਦੇ ਟਿਕਾ ਲਿਆ ਸਾਡੇ ਕੋਲ ਰਿਆ ਨਹੀਂ ਗਿਆ ਨਾਨਕ ਨਦਰੀ ਨਦਰ ਨਿਹਾਲ ਰਹਿਮਤ ਜੈਤੇ ਕੀਤੀ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਜੀ ਨੇ ਸਜਣੋ ਉਹ ਸਤਿਗੁਰੂ ਪ੍ਰਤਾਪ ਸਿੰਘ ਦਾ ਹੋ ਗਿਆ ਨਾਮਧਾਰੀ ਮਿਆਰ ਨੂੰ ਉਹਨਾਂ ਆਖਿਆ ਜੋ ਦੁਨੀਆ ਦਾ ਸੁਖ ਮੇਰੇ ਸਿੱਖਾਂ ਕੋਲ ਹੋਵੇ ਕਿਸੇ ਸਿੱਖ ਨੇ ਆਖਿਆ ਜੀ ਫਲਾਣਾ ਧਰਮ ਬੜਾ ਅੱਗੇ ਆ ਸਤਿਗੁਰੂ ਪ੍ਰਤਾਪ ਸਿੰਘ ਆਂਦੇ ਉਹ ਅੱਗੇ ਦੇ ਕਿਸੇ ਨੂੰ ਅਸੀਂ ਲੱਗਣ ਹੀ ਨਹੀਂ ਦਿੱਤਾ ਜੋ ਦੁਨੀਆ ਦਾ ਸੁਖ ਜੋ ਦੁਨੀਆ ਦੇ ਸਦੀਵੀ ਮੇਰੇ ਸਿੱਖਾਂ ਦੇ ਕੋਲ ਹੋਣ ਉਹ ਮਹਾਨ ਸਤਿਗੁਰੂ ਪ੍ਰਤਾਪ ਸਿੰਘ ਮਰਜ ਕਰ ਰਹੇ ਸਜਣੋ ਅੱਜ ਉਸ ਮਹਾਨ ਸਤਿਗੁਰੂ ਨੂੰ ਆਪਾਂ ਧੰਨ ਕਹਿ ਰਹੇ ਆ ਤੋਂ ਮਰਜ ਕਰ ਰਿਹਾ ਸੀ ਉਹਨਾਂ ਐਸੇ ਐਸੇ ਫਲਾਸਫਰ ਵਿਦਵਾਨ ਬਾਬਾ ਫਤਿਹ ਸਿੰਘ ਜੀ ਮਾਂਗਾ ਵਰਗੇ ਜਿਹੜੇ ਹਾਜ਼ਰ ਜਵਾਬ ਸੀ ਜਿਨ੍ਹਾਂ ਦੇ ਕੋਲੋਂ ਵੱਡੇ ਵੱਡੇ ਵਿਦਵਾਨ ਜਿਹੜੇ ਕੰਨ ਭੰਦੇ ਸੀ ਕਿਉਂਕਿ ਉਹਨਾਂ ਤੇ ਰਹਿਮਤ ਸੀ ਬਖਸ਼ਿਸ਼ ਸੀ ਵਰਦਾਨ ਹੋਇਆ ਸੀਗਾ ਮਰਜ ਕੀਤੀ ਸੀ ਕਿ ਜਿਹੜਾ ਆਤਮ ਗਿਆਨ ਆ ਇਹ ਲਿਖਾਇਆ ਪੜਾਇਆ ਨਹੀਂ ਜਾਂਦਾ ਇਹ ਹੈ ਇੱਕ ਬਖਸ਼ਿਸ਼ ਇੱਕ ਸ਼ਖਸੀ ਸ਼ੋ ਜਿਹੜੀ ਸਤਿਗੁਰ ਕਿਰਪਾ ਕਰ ਦਿੰਦਾ ਵਰੀਦਾਨ ਦਿੰਦਾ ਨਦਰ ਦੇ ਨਾਲ ਬਖਸ਼ਿਸ਼ ਕਰ ਦਿੰਦਾ ਸੋ ਵੇਦ ਸ਼ਾਸਤਰ ਗ੍ਰੰਥ ਨੇ ਸਜਣੋ ਮੈਂ ਕਰ ਰਿਹਾ ਸੀ ਕਿ ਸ਼ਾਸਤਰ ਵੇਦ ਸਿਮਰਤ ਸਭ ਸੋਦੇ ਸਭ ਏਕਾ ਬਾਤ ਪੁਕਾਰੀ ਬਿਨ ਗੁਰ ਮੁਕਤ ਨਾ ਕੋਉ ਪਾਵੇ ਮਨ ਵੇਖੋ ਕਰ ਵਿਚਾਰੀ 68 ਮੱਜਨ ਕਰ ਇਸਨਾਨਾ ਭਰਮ ਆਏ ਤਰਸਾਰੀ ਅਨਕ ਸੋਚ ਕਰੇ ਦਿਨ ਰਾਤੀ ਬਿਨ ਸਤਗੁਰ ਅੰਧਿਆਰੀ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸਤਗੁਰੂ ਦੀ ਸੇਵਾ ਤੋਂ ਬਿਨਾ ਗੁਰੂ ਦੇ ਹੁਕਮ ਤੋਂ ਬਗੈਰ ਹਰ ਬਿਨ ਅਵਰ ਕਿਰਿਆ ਬਿਰਥੇ ਦੁਨੀਆ ਤੇ ਕਿੰਨੇ ਕਰਮਕਾਂਡ ਜਪ ਤਪ ਬੰਦਾ ਇਨਸਾਨ ਕਰੇ ਬਾਜੇ ਗੁਰੂ ਨੂੰ ਭਾਉਂਦੇ ਨਹੀਂ ਉਹਨਾਂ ਦਾ ਫਾਇਦਾ ਕੋਈ ਨਹੀਂ ਹਰ ਬਿਨ ਅਵਰ ਕਿਰਿਆ ਬਿਰਥੇ ਜਪ ਤਪ ਸੰਜਮ ਕਰਮ ਕਮਾਣੇ ਇਹ ਊਰੇ ਮੂਸੇ ਬਰਤ ਨੇਮ ਸੰਜਮ ਮੇ ਰਹਤਾ ਤਿੰਨ ਕਾ ਆੜ ਨਾ ਪਾਇਆ ਆਗੇ ਚੱਲਣ ਔਰ ਹੈ ਭਾਈ ਉਹਾਂ ਕਾਮਨਾ ਆਇਆ ਤੀਰਥ ਨਾਏ ਅਰ ਧਰਨੀ ਭ੍ਰਮਤਾ ਆਗੇ ਠੌਰ ਨਾ ਪਾਵੇ ਉਹਾਂ ਕਾਮ ਨਾ ਆਵੇ ਇਹ ਵਿਦ ਉਹ ਲੋਗ ਨਹੀਂ ਪਤਿਆਵੇ ਚਤਰ ਬੇਦ ਮੁਖ ਬਚਨੀ ਉਚਰੇ ਆਗੇ ਮਹਿਲ ਨਾ ਪਾਈਏ ਬੂਝੇ ਨਹੀਂ ਇੱਕ ਸਦਾਖਰੋ ਸਗਲੀ ਝਾਕ ਝਕਾਈਏ ਨਾਨਕ ਕਹਿ ਤੋਏ ਵਿਚਾਰਾ ਜੇ ਕਮਾਵੇ ਸੋ ਪਾਰਗ੍ਰਾਮੀ ਗੁਰ ਸੇਵੋ ਅਰ ਨਾਮ ਧਿਆਵੋ ਤਿਆਗੋ ਮਰੋ ਗਮਾਨੀ ਗੁਰੂ ਅਰਜਨ ਦੇਵ ਕਹਿੰਦੇ ਆ ਗੱਲ ਨੂੰ ਨੋਟ ਕਰੋ ਹੰਕਾਰ ਨੂੰ ਛੱਡ ਕੇ ਸਤਿਗੁਰੂ ਦੀ ਚਰਨੀ ਲੱਗੋ ਜੇ ਸਦੀਵੀ ਸੁਖ ਤੇ ਜੀਵਨ ਚਾਹੁੰਦੇ ਹੋ ਸੋ ਸਜਣੋ ਬੇਦ ਕਿਤਾਬ ਇਫਤਰਾ ਭਾਈ ਜੀ ਕਹਿੰਦੇ ਭਾਈ ਕਬੀਰ ਜੀ ਸ਼੍ਰੋਮਣੀ ਭਗਤ ਨੇ ਉਹ ਕਹਿੰਦੇ ਬੇਦ ਕਿਤਾਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਗੁਰੂ ਗੋਬਿੰਦ ਸਿੰਘ ਪਾਸ਼ਾ ਕਹਿੰਦੇ ਆ ਬੇਦ ਕਿਤਾਬ ਵਿਖੇ ਹਰ ਨਹੀਂ ਹਰੀ ਨੂੰ ਭਗਵਾਨ ਨੂੰ ਦੁਨੀਆ ਦੇ ਲੋਕ ਵੇਦਾਂ ਕਿਤਾਬਾਂ ਗ੍ਰੰਥਾਂ ਚੋਂ ਲੱਭਦੇ ਆ ਪਰਮੇਸ਼ਰ ਨੂੰ ਗੁਰੂ ਗੋਬਿੰਦ ਸਿੰਘ ਜੀ ਆਂਦੇ ਭੁੱਲਿਓ ਲੋਕੋ ਵੇਦ ਕਿਤਾਬ ਵਿਖੇ ਹਰ ਨਾਹੀ ਜਾਣ ਲਿਓ ਹਰ ਜਨ ਮਨ ਮਾਹੀ ਭਾਈ ਗੁਰਦਾਸ ਕਹਿੰਦੇ ਵੇਦ ਗ੍ਰੰਥ ਕੋਰ ਹਟ ਹੈ ਜਿਤ ਲਗ ਭਵਜਲ ਪਾਰ ਉਤਾਰਾ ਕਹਿੰਦੇ ਸਤਗੁਰ ਬਾਜ ਨਾ ਬੁਝੀਏ ਜਿਚਰ ਧਰੇ ਨਾ ਗੋਰੇ ਅਵਤਾਰਾ ਸੋ ਕਬੀਰ ਜੀ ਕਹਿੰਦੇ ਆ ਉਹਦੀ ਸ਼ੋਭਿਕ ਤੇ ਬਾਨੋ ਉਹ ਰਾਮ ਭਜ ਬਾਵਰਿਆ ਸ਼ੋਭਿਕ ਤੇ ਬਾਨੋ ਰਾਮ ਭਜ ਬਾਵਰਿਆ ਸ਼ੋਭਿਕ ਤੇ ਬਾਨੋ ਰਾਮ ਭਜ ਬਾਵਰਿਆ ਸ਼ੋਭਿਕ ਤੇ ਬਾਨੋ ਰਾਮ ਭਜ ਬਾਵਰਿਆ ਸ਼ੋਭਿਕ ਤੇ ਬਾਨੋ ਰਾਮ ਭਜ ਬਾਵਰਿਆ ਛੋੜ ਕਿਤੇ ਨੂੰ RAM ਭਜ ਪਾਵਰਿਆ ਛੋੜ ਕਿਤੇ ਬਾਨੂ RAM ਭਜ ਪਾਵਰਿਆ ਛੋੜ ਕਿਤੇ ਨੂੰ RAM ਭਜ ਪਾਵਰਿਆ RAM ਭਜ ਪਾਵਰਿਆ RAM ਭਜ ਪਾਵਰਿਆ ਰਾਮ ਭਜ ਬਾਵਰਿਆ ਰਾਮ ਭਜ ਬਾਵਰਿਆ ਰਾਮ ਭਜ ਬਾਵਰਿਆ ਛੋੜ ਕਿਤੇ ਬਨੂ ਰਾਮ ਭਜ ਬਾਵਰਿਆ ਕਰਤ ਹੈ ਭਾਰੀ ਛੋਟ ਕਿਤਾਬ ਵੇਦ ਤੇ ਕਿਤਾਬ ਇਹ ਦੋ ਲਫ਼ਜ਼ ਇਕੱਠੇ ਆਉਂਦੇ ਆ ਵੇਦ ਕਿਤਾਬ ਕਹੋ ਮਤ ਝੂਠੇ ਗੁਰੂ ਅਰਜਨ ਦੇਵ ਜੀ ਕਹਿੰਦੇ ਕੋਈ ਬੋਲੇ RAM RAM ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੇ ਗੁਸਈਆ ਕੋਈ ਅਲਾਏ ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਕੋਈ ਨਾਵੇ ਤੀਰਥ ਕੋਈ ਹਜ ਜਾਏ ਕੋਈ ਕਰੇ ਪੂਜਾ ਕੋਈ ਸਿਰ ਨਵਾਏ ਕੋਈ ਪੜੇ ਵੇਦ ਕੋਈ ਕਿਤਾਬ ਵੇਦ ਜਿਹੜੇ ਸੀ ਸਾਮ ਵੇਦ ਰਿਗ ਜੁਜਰ ਅਥਰਵਣ ਚਾਰ ਵੇਦ ਬ੍ਰਹਮਾ ਦੇ ਰਚੇ ਹੋਏ ਆ ਜਿਹਨੂੰ ਹਿੰਦੂ ਮਤ ਨੇ ਮਾਨਤਾ ਦਿੱਤੀ ਆ ਸਾਧ ਸੰਗ ਜੀ ਕਿਤਾਬ ਜਿਹੜੇ ਆ ਮੁਸਲਮਾਨੀ ਸ਼ਰਾ ਦੇ ਨੇ ਚਾਰ ਕਿਤਾਬਾਂ ਨੇ ਗੀਆਂ ਕੁਰਾਨ ਸ਼ਰੀਫ ਅੰਜੀਲ ਬਾਈਬਲ ਤੇ ਤੈਮੂਰ ਚਾਰ ਕਿਤਾਬ ਨੇ ਤੇ ਚਾਰ ਹੀ ਵੇਦ ਨੇ ਕਬੀਰ ਜੀ ਕਹਿੰਦੇ ਆ ਵੇਦਾਂ ਕਿਤਾਬਾਂ ਵਿੱਚੋਂ ਭਗਵਾਨ ਨਹੀਂ ਤੁਹਾਨੂੰ ਮਿਲੇਗਾ ਵੇਦਾਂ ਕਿਤਾਬਾਂ ਨੇ ਤੁਹਾਡੀ ਤ੍ਰਿਸ਼ਟੀ ਨਹੀਂ ਕਰਨੀ ਜਿਹੜਾ ਆਤਮਿਕ ਗਿਆਨ ਹੈ ਉਹ ਤੁਹਾਨੂੰ ਪ੍ਰਾਪਤ ਨਹੀਂ ਹੋਏਗਾ ਕਦੀ ਵੀ ਬ੍ਰਹਮਦਾਸ ਗੁਰੂ ਨਾਨਕ ਪਾਤਸ਼ਾਹ ਨਾਲ ਮਲਾਪ ਹੋਇਆ ਛੇ ਸ਼ਾਸਤਰ ਚਾਰ ਵੇਦਾਂ ਦਾ ਗਿਆਤਾ ਸਤਿਗੁਰਾਂ ਕਿਹਾ ਬ੍ਰਹਮਦਾਸ ਗੱਡੇ ਲੱਦੀ ਫਿਰਦਾ ਸੀ ਗ੍ਰੰਥਾਂ ਦੇ ਜਿੱਧਰ ਵੀ ਜਾਣਾ ਗੱਡੇ ਹੀ ਲੱਦੇ ਹੋਣੇ ਸਤਿਗੁਰਾਂ ਨੂੰ ਕਹਿੰਦਾ ਗਰੀਬ ਨਵਾਜ ਮੈਨੂੰ ਦੱਸੋ ਕਿਤ ਕਿਤ ਬਿਦ ਜਗ ਉਪਜੇ ਪੁਰਖਾ ਕਿਤ ਕਿਤ ਦੁੱਖ ਬਿਨਸ ਜਾਈ ਸੰਸਾਰ ਜਿਹੜਾ ਇਹਦੀ ਉਤਪਤੀ ਕਦੋਂ ਆ ਤੇ ਨਾਸ਼ ਕਦੋਂ ਹੈ ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਬ੍ਰਹਮਦਾਸ ਹਉਮੈ ਵਿੱਚ ਜਗ ਉਪਜੇ ਪੁਰਖਾ ਤੇ ਨਾਮ ਵਿਸਰੇ ਦੁਖ ਪਾਈ ਇਹਦਾ ਜਨਮ ਹੈ ਹੰਕਾਰ ਵਿੱਚੋਂ ਤੇ ਜਦੋਂ ਵਿਸਾਰ ਦਿੰਦਾ ਫੇਰ ਇਹਦੀ ਮੌਤ ਹੈ ਗਰੀਬਲਾ ਕਹਿੰਦੇ ਬ੍ਰਹਮਦਾਸ ਤੂੰ ਗੱਡੇ ਲੱਦੀ ਫਿਰਦਾ ਪਰ ਤੈਨੂੰ ਗਿਆਨ ਨਹੀਂ ਹੋਇਆ ਗਰੀਬਲਾ ਕਹਿੰਦੇ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ ਕਹਿੰਦੇ ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚਖਣਾ ਚਾਖ ਲੇਖੇ ਵਿੱਚ ਇੱਕ ਗੱਲ ਹੈ ਨਾਮ ਜਿਹੜਾ ਸਤਿਗੁਰੂ ਤੋਂ ਮਿਲਦਾ ਜਿਸ ਨਾਮ ਨਾਲ ਮੁਕਤੀ ਹੋਣੀ ਆ ਉਹ ਹੈ ਲੇਖੇ 'ਚ ਇੱਕ ਨਾਮ ਸਜਣੋ ਓਲੀ ਉਹ ਮਿਲਦਾ ਹੈ ਸਤਿਗੁਰੂ ਦੇ ਕੋਲੋਂ जगजीत पंडित बहुत विद्वान ਸੀ ਇਤਨਾ ਵਿਦਵਾਨ ਸਾਧ ਸਿੰਘ ਜੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਕਾਸ਼ੀ ਜਾਂਦੇ ਨੇ ਇਹ ਕਹਿੰਦਾ ਮਹਾਰਾਜ ਸਾਡੀ ਸ਼ਰਾ ਤੇ ਮਰਜ਼ਾਦਾ ਬਣੀ ਹੈ ਕਿ ਜਿਹੜਾ ਕਾਸ਼ੀ ਆਏ ਸਾਡੇ ਸਵਾਲਾਂ ਦਾ ਜਵਾਬ ਦੇਵੇ ਉਹ ਕਾਸ਼ੀ ਰਹਿ ਸਕਦਾ ਦੂਜਾ ਨਹੀਂ ਇੱਥੇ ਰਹਿ ਸਕਦਾ ਸਤਿਗੁਰਾਂ ਨਾਲ ਕਹਿੰਦੇ ਸਾਡੇ ਸਵਾਲਾਂ ਦੇ ਜਵਾਬ ਦਿਓ ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਅਸੀਂ ਪੜ੍ਹੇ ਲਿਖੇ ਨਹੀਂ ਆ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਸੀਂ ਪੜੇ ਲਿਖੇ ਨਹੀਂ ਆ ਵਾਰ-ਵਾਰ ਵਿਵਾਦ ਕਰਨ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਭਾਈ ਅਸੀਂ ਤੇ ਨਹੀਂ ਪੜੇ ਲਿਖੇ ਪਰ ਤੇਰੇ ਗਿਆਨ ਦਾ ਤੇਰੀ ਜ਼ੁਬਾਨ ਦਾ ਤੇਰੇ ਮਤਲਬ ਦਾ ਜਿਹੜੀ ਤੂੰ ਬਚਨ ਕਰਦਾ ਉਹਦਾ ਜਵਾਬ ਅਸੀਂ ਤੈਨੂੰ ਦਵਾ ਦਿੰਨੇ ਆ ਥੋੜੀ ਦੂਰ ਵਾਰ ਤੇ ਇੱਕ ਕੁੱਤਾ ਮੋਇਆ ਪਿਆ ਸੀ ਕੁੱਤਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਜਗਜੀਤ ਪੰਡਤ ਨੂੰ ਨਾਲ ਲੈ ਕੇ ਉਹ ਮੋਏ ਹੋਏ ਕੁੱਤੇ ਕੋਲ ਚਲ ਗਏ ਕਹਿੰਦੇ ਤੇਰੇ ਸਵਾਲਾਂ ਦਾ ਜਵਾਬ ਇਹ ਮੋਏ ਹੋਏ ਕੁੱਤੇ ਕੋ ਦਵਾਉਨੇ ਆ ਉਹਨੂੰ ਚਰਨ ਲਾ ਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉੱਠ ਭਾਈ ਤੂੰ ਵੀ ਬੜਾ ਵਿਦਵਾਨ ਸਾ ਆ ਤੇਰੀ ਬਰਾਦਰੀ ਚੋਂ ਤੇ ਇਹਨੂੰ ਵਿਦਿਆ ਦਾ ਹੰਕਾਰ ਹੋਇਆ ਕਮੰਡ ਹੋਇਆ ਇਹਦੇ ਸਵਾਲਾਂ ਦਾ ਜਵਾਬ ਦੇ ਜਗਜੀਤ ਪੰਡਤਾਂ ਦਾ ਮਹਾਰਾਜ ਮੈਂ ਪੰਡਤ ਉੱਚ ਜਾਤੀ ਦਾ ਵਿਦਵਾਨ ਤੇ ਸਾਡਾ ਵੱਡਾ ਵਡੇਰਾ ਕੁੱਤਾ ਬਣਨਾ ਸੀ ਸੱਚੇ ਪਾਤਸ਼ਾਹ ਕਿਦਾਂ ਦੇ ਵਜਨ ਕਰਦੇ ਹੋ ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਜਗਜੀਤ ਕਰਮ ਜਿਹੜਾ ਉਹ ਵੱਡਿਆਂ ਵੱਡਿਆਂ ਨੂੰ ਭੋਗਣਾ ਪੈਂਦਾ ਕਰਮ ਕਰਮ ਵੱਡਿਆਂ ਵੱਡਿਆਂ ਭੋਗਿਆ ਪਰ ਹੁਣ ਤੇਰੀ ਗੱਲ ਦਾ ਜਵਾਬ ਤੁਹਾਡੇ ਸਵਾਲਾਂ ਦਾ ਜਵਾਬ ਇਹ ਦਿੰਦੇ ਨੇ ਚਰਨ ਲਾਇਆ ਸੱਚੇ ਪਾਤਸ਼ਾਹ ਗਰੀਬ ਨਾਜ ਤੋਂ ਉੱਠ ਕੇ ਬਹਿ ਗਿਆ ਸਵਰਾਟ ਮਨੁੱਖਾ ਜਨਮੋਂ ਨੇ ਧਾਰਿਆ ਉਹਦਾ ਨਾਮ ਸੀ ਗੋਪਾਲ ਦਾਸ ਉਹ ਉੱਠਿਆ ਉਹ ਕਹਿੰਦਾ ਮੈਂ ਤੁਹਾਡਾ ਵੱਡਾ ਵਡੇਰਾ ਹੀ ਆ ਤੇ ਜਿੱਦਾਂ ਹੁਣ ਤੂੰ ਜਿਹੜਾ ਕਰਦਾ ਨਾ ਜਿੱਦਾਂ ਹੁਣ ਤੈਨੂੰ ਮਾਣ ਹੋਇਆ ਇਦਾਂ ਹੀ ਮੈਨੂੰ ਵੀ ਹੰਕਾਰ ਸੀਗਾ ਮੈਨੂੰ ਵੀ ਹੰਕਾਰ ਹੋਇਆ ਸੀ ਆਏ ਅਥਿੱਤੀ ਮਹਾਤਮਾ ਦਰਵੇਸ਼ ਦੇ ਨਾਲ ਮੈਂ ਬਹਿਸ ਤੇ ਜਿਹੜਾ ਕਰਦਾ ਸੀ ਮੈਂ ਅਰਜ਼ ਕਰਾਂ ਸੱਜਣੋ ਜਿਹੜਾ ਵਿਦਵਾਨ ਪੁਰਸ਼ ਹੈ ਨਾ ਉਹ ਕਦੀ ਜਿਰਿਆ ਨਹੀਂ ਕਰੇਗਾ ਉਹ ਕਦੀ ਵਾਦ ਵਿਵਾਦ ਨਹੀਂ ਕਰੇਗਾ ਉਹ ਕਦੀ ਝਗੜਾ ਨਹੀਂ ਕਰੇਗਾ ਝਗੜਾ ਜਦੋਂ ਕਰਨਗੇ ਮੂਰਖ ਕਰਨਗੇ ਅਗਿਆਨੀ ਕਰਨਗੇ ਕਬੀਰ ਜੀ ਕਹਿੰਦੇ ਹਰ ਜਸ ਸੁਨੇ ਨਾ ਹਰ ਗੁਣ ਗਾਵੇ ਬਾਤ ਨਹੀਂ ਅਸਮਾਨ ਗਰਾਵੇ ਐਸੇ ਲੋਗਨ ਸਿਓ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਹਜ ਤੈਨ ਤੇ ਸਦਾ ਡਰਾਨੇ ਰਹੀਏ ਆਪ ਨਾ ਦੇ ਚੂਰ ਭਰ ਪਾਣੀ ਤੇ ਨਿੰਦੇ ਜੇ ਗੰਗਾ ਆਨੀ ਬੈਠਤ ਉੜਤ ਕੁਟਲਤਾ ਚਾਲੇ ਆਪ ਗਏ ਔਰ ਨੂੰ ਘਾਲੇ ਛਾੜ ਕੁਚਰਚਾ ਆਨ ਨਾ ਜਾਣੇ ਮੂਰਖ ਜਿਹੜਾ ਨਾ ਉਹ ਹਰ ਵਕਤ ਵਾਦ ਵਿਵਾਦ ਕੁਚਰਚਾ ਜਿਰਾ ਕਰੇਗਾ ਗਿਆਨੀ ਪੁਰਸ਼ ਜਿਹੜੇ ਉਹ ਕਦੀ ਜਿਰਾ ਨਹੀਂ ਕਰਦੇ ਕਦੀ ਬਹਿਸ ਨਹੀਂ ਕਰਦੇ ਨਿਸ਼ਾਨੀ ਹੈ ਗਿਆਨੀ ਪੁਰਸ਼ ਦੀ ਹਿੰਦੂ ਤੇ ਤੁਰਕ ਦੀ ਗੱਲ ਕਰਦਿਆਂ ਹੋਇਆ ਨਾਮਦੇਵ ਜੀ ਕਹਿੰਦੇ ਆ ਹਿੰਦੂ ਜਿਹੜਾ ਸੀ ਨਾ ਉਹ ਇੰਨਾ ਗਿਆਨ ਹੋ ਗਿਆ ਮਨ ਮਤ ਦੇ ਵਿੱਚ ਪੱਥਰ ਪੂਜਾ ਬੁੱਤ ਪ੍ਰਸਤੀ ਕਰਕੇ ਕਰਮਾ ਕਾਂਡਾ ਵਿੱਚ ਹਿੰਦੂ ਅੰਨਾ ਹੀ ਹੋ ਗਿਆ ਹਿੰਦੂ ਅੰਨਾ ਤੁਰਕੂ ਕਾਣਾ ਤੇ ਤੁਰਕ ਜਿਹੜਾ ਸੀ ਉਹ ਇੱਕ ਅਖਵਾ ਬੈਠਾ ਕਹਿੰਦੇ ਦੋਹਾਂ ਤੇ ਗਿਆਨੀ ਸਿਆਣਾ ਨਾਮਦੇਵ ਜੀ ਕਹਿੰਦੇ ਗਿਆਨੀ ਦੋਹਾਂ ਨੂੰ ਸਿਆਣਾ ਕਹਿੰਦੇ ਫਿਰ ਗਿਆਨੀ ਕਿਹੜਾ ਸੀ ਹਿੰਦੂ ਪੂਜੇ ਦਿਹਰਾ ਤੇ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਤੇ ਨਾ ਦਿਹਰਾ ਤੇ ਨਾ ਮਸੀਤ ਨਾਮਦੇਵ ਜੀ ਆਂਦੇ ਮੈਂ ਤੇ ਉਹਨੂੰ ਮੰਨਿਆ ਜੇ ਨਾ ਤੇ ਉਹ ਦਿਹਰੇ 'ਚ ਆ ਨਾ ਉਹ ਮੰਦਿਰ ਵਿੱਚ ਆ ਦੁਨੀਆ ਦਾ ਝਗੜਾ ਹੁੰਦਾ ਹੋਇਆ ਹੁੰਦਾ ਰਿਹਾ ਕਬੀਰ ਜੀ ਕਹਿੰਦੇ ਦੋਵੇਂ ਮਤ ਝਗੜਦੇ ਰਹੇ ਆਪੋ ਵਿੱਚ ਦੀ ਲੜਦੇ ਹੀ ਰਹੇ ਇਸ ਗੱਲ ਦਾ ਹੀ ਝਗੜਾ ਕਰਦੇ ਰਹੇ ਸਾਧ ਸੰਗ ਜੀ ਹਿੰਦੂ ਮਤ ਕਹਿੰਦਾ ਕਿ ਜਗਨਾਥਪੁਰੀ ਦਾ ਮੰਦਿਰ ਹੈ ਉੱਥੇ ਭਗਵਾਨ ਰਹਿੰਦਾ ਮੁਸਲਮਾਨੀ ਮਤ ਕਹਿੰਦੀ ਆ ਕਿ ਮੱਕਾ ਜਿਹੜਾ ਭਗਵਾਨ ਖੁਦਾ ਉਹ ਮੱਕੇ ਵਿੱਚ ਹੈ ਲੈਂਦੇ ਪਾਸੇ ਮੱਕਾ ਉੱਥੇ ਹੈ ਦੋਹਾਂ ਦਾ ਝਗੜਾ ਆਪੋ ਦੀ ਹੁੰਦਾ ਤੋ ਕਬੀਰ ਜੀ ਕਹਿੰਦੇ ਆ ਦੱਖਣ ਦੇਸ ਹਰੀ ਕਾ ਬਾਸਾ ਪਛਮ ਅਲੋਹ ਮਕਾਮਾ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਏਹੀ ਠੌਰ ਮਕਾਮਾ ਆਂਦੇ ਜਿਹੜੇ ਭਗਵਾਨ ਨੂੰ ਤੁਸੀਂ ਮੰਦਰਾ ਮਸਜਿਦਾਂ 'ਚ ਲੱਭਦੇ ਫਿਰਦੇ ਹੋ ਨਾ ਉਹ ਹਰ ਜਰਰੇ 'ਚ ਰਵਿਆ ਹੋਇਆ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸੀ ਬੁੱਲੇ ਸ਼ਾਹ ਉਹਨੂੰ ਵੀ ਕਿਸੇ ਆਖਿਆ ਸੀ ਪੰਜ ਪੰਜ ਵਾਰੀ ਨਮਾਜ਼ਾਂ ਅਦਾ ਕਰਦੇ ਤੂੰ ਕਿਉਂ ਨਹੀਂ ਆਉਂਦਾ ਬੁੱਲੇ ਸ਼ਾਹ ਨੂੰ ਲੋਕੀ ਕਹਿੰਦੇ ਜਾ ਬੋ ਵਿੱਚ ਮਸੀਤੀ ਵਿੱਚ ਮਸੀਤਾਂ ਦੇ ਕੀ ਕੁਝ ਹੁੰਦਾ ਵਿੱਚ ਮਸੀਤਾਂ ਦੇ ਕੀ ਕੁਝ ਹੁੰਦਾ ਤੇ ਜੇ ਦਿਲੋਂ ਨਮਾਜ਼ ਨਾ ਕੀਤੀ ਬੁੱਲੇ ਸ਼ਾਇਕ ਕਾਮਲ ਮੁਰਸ਼ਿਦ ਬਾਜੋ ਤੇ ਸਭ ਗਈ ਆਬਾਦਤ ਕੀਤੀ ਬੁੱਲਾ ਕਹਿੰਦਾ ਮੈਨੂੰ ਕਾਮਲ ਮੁਰਸ਼ਿਦ ਮਿਲਿਆ ਤੇ ਘੜੀ ਬੜੀ ਨਵਾਜਾਂ ਦਾ ਮੈਂ ਕਦਲੀ ਕਰਨੀ ਆ ਕਾਲੀਦਾਸ ਕਹਿੰਦੇ ਹਿੰਦੂਆਂ ਨੂੰ ਔਰਤੀ ਦਲੀਲ ਕਾਸ਼ੀ ਜਾਵਣੇ ਦੀ ਲੁੱਟਿਆ ਹੈ ਅੱਖੀਆਂ ਨੂੰ ਬੰਨ ਕੇ ਉਹ ਚੱਕਿਆ ਮੁਸਲਮਾਨ ਬੰਨਿਆ ਮੁਕਾਇਆ ਦਿਲੋਂ ਮੁੱਕਦੀ ਆ ਮੁੱਕਦੀ ਨਾ ਭਾਵੇਂ 100 ਵਾਰ ਜਾਈਏ ਮੱਕਿਆ ਪੰਜ ਕੱਕੇ ਧਾਰ ਕੇ ਨਾ ਪੰਜ ਵਾਰੀ ਵਸ ਕੀਤੇ ਆ ਗੁਰੂ ਦੇ ਸਿੱਖਾ ਲਾਜ ਲਾਵਣੀ ਸੀ ਕੱਕਿਆ ਕਾਲੀ ਸੁਖ ਨਹੀਂ ਨਾਮ ਤੋਂ ਵੀ ਹੋਣਿਆਂ ਨੂੰ ਗੁਰੂ ਤੋਂ ਬਗੈਰ ਲੋਕੀ ਖਾਂਦੇ ਨੇ ਤੱਕਿਆ ਪੂਰਨ ਗੁਰੂ ਗੁਰੂ ਅਰਜਨ ਦੇਵ ਪਾਸ਼ਾ ਕਹਿੰਦੇ ਆ ਕਰਮ ਕਾਰ ਨਿਯਮਲ ਭੰਗਮ ਬੜੇ ਸਾਦੇ ਬਹੁਤ ਸ਼ਾਸਤਰ ਵੇਦ ਪੜੇ ਪਰ ਸਮਰੱਥ ਗੁਰੂ ਦੀ ਸ਼ਰਨ ਵਿੱਚ ਮਨ ਸਾਰੀ ਪ੍ਰਾਪਤੀ ਹੋਈ ਉਹ ਕਹਿੰਦੇ ਆ ਇਨ ਬੇਦ ਮਿਲਨ ਨਾ ਜਾਈ ਕੀ ਇਹ ਕਰਮ ਅਨੇਕਾ ਇਨ ਬੇਦ ਮਿਲਨ ਨਾ ਜਾਈ ਕੀ ਇਹ ਕਰਮ ਅਨੇਕਾ किए कर्म अनेका मिलन न जाई ये कर्म अनेका इन बेद मिलन न जाई ये कर्म अनेका इन बेद जाई ये कर्म ਸਦ ਮਿਲਨ ਨਾ ਜਾਈ ਕੀਏ ਕਰਮ ਅਨੇਕਾ ਕੀਏ ਕਰਮ ਅਨੇਕਾ ਕੀਏ ਕਰਮ ਅਨੇਕਾ ਕਰਮਿਆਨੇ ਇਨ ਇਹਨ ਬੇਦ ਮਿਲਨ ਨਾ ਜਾਈ ਇਹ ਕਰਮ ਕਾ ਇਨ ਬੇਦ ਮਿਲਨ ਨਾ ਜਾਈ ਇਹ ਕਰਮ ਕਾ ਇਨ ਬੇਦ ਮਿਲਨ ਨਾ ਜਾਈ ਇਹ ਕਰਮ ਕਾ ਇਨ ਬੇਦ ਮਿਲਨ ਨਾ ਜਾਈ ਲੈ ਸਿਮਰਨ ਉਹ ਕਹਿੰਦੇ ਤੂੰ ਤੇ ਡਿੰਗਾ ਬੜੀਆਂ ਮਾਰਦਾ ਸਾਂ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 ਲੁੱਟਦਾ ਏ ਜਦੋਂ ਲੋਭੀ ਬਣ ਕੇ ਲੁੱਟਦਾ ਏ ਨਾ ਬੰਦਾ ਵੇਖਦਾ ਨਾ ਖੁਦਾ ਵੇਖਦਾ ਮੂਰਖ ਕਿਤਨਾ ਮੂਰਖ ਹੈ ਨਾ ਕੋਣ ਵੇਖਦਾ ਨਾ ਗੁਲਾਮ ਪੌੜੀ ਜੋੜਦਾ ਬੁਲੇ ਆਏ ਫਕੀਰ ਨੂੰ ਮੋੜਦਾ ਏ ਕਦੇ ਕੌਡੀ ਕੌਡੀ ਜੋੜਦਾ ਬੂਏ ਆਏ ਫਕੀਰ ਨੂੰ ਮੋੜਦਾ ਏ ਜਦੋਂ ਹੀਰਾ ਇਹ ਜਨਮ ਲਟਾਉਣ ਲਗੇ ਜਿੰਨਾ ਭਾ ਵੇਖਦਾ ਨਾ ਕੋ ਭਾ ਵੇਖਦਾ ਮੂਰਖ ਕਿਤਨਾ ਮੂਰਖ ਹੈ ਗੁਣ ਵੇਖਦਾ ਨਾ ਗੁਨਾ ਵੇਖਦਾ ਮੂਰਖ ਵੇਖਦਾ ਵੇਖਦਾ ਦੇਵ ਵਰਗੇ ਭੁੱਲ ਗਏ ਸਾਧ ਸੰਗ ਜੀ ਮਹਿਰਜ ਕਰ ਰਿਆ ਸੀ ਬਖਸ਼ਿਸ਼ ਸਤਿਗੁਰੂ ਤੋਂ ਬਿਨਾ ਆਤਮਿਕ ਗਿਆਨ ਦੀ ਵਿਦਿਆ ਲਖਨ ਪੜਨ ਦੇ ਵਿੱਚ ਨਹੀਂ ਆਉਂਦੀ ਇਹ ਨਹੀਂ ਪੜਾਈ ਜਾਂਦੀ ਇਹ ਹੈ ਬਖਸ਼ਿਸ਼ ਤੇ ਕਿਰਪਾ ਜਿਸ ਤੇ ਸਤਿਗੁਰੂ ਕਰਦਾ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਪੜ ਕੇ ਬਾਜ ਕੇ ਵੇਖ ਲਿਆ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਜ ਦਿਨਾਂ ਸੋ ਸੰਗ ਨਾਲ ਛੁਟਕਿਓ ਤਾਂ ਮਰਜ ਕੀਤੀ ਸੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਚਰਨ ਲਾ ਕੇ ਮੋਇਆ ਹੋਇਆ ਕੁੱਤਾ ਜਿੰਦਾ ਕੀਤਾ ਕਹਿੰਦੇ ਆ ਸਵਾਲ ਜਵਾਬ ਕਰਦਾ ਸੀ ਜਗਜੀਤ ਪੰਡਤ ਇਹਦੇ ਨਾਲ ਬਚਨ ਕਰੋ ਜਗਜੀਤ ਨੂੰ ਕਹਿੰਦੇ ਤੇਰੀ ਕੋਲ ਚੋਂ ਤੇਰੀ ਬਰਾਦਰੀ ਚੋਂ ਹੈ ਉਹਨੇ ਗਿਲਾ ਕੀਤਾ ਗਰੀਬਨਾਥ ਪਾਤਸ਼ਾਹ ਕਹਿੰਦੇ ਗਿਲਾ ਨਾ ਕਰ ਤੇਰੀ ਬਰਾਦਰੀ ਹੈ ਸਵਰਾਟ ਮਨੁੱਖਾ ਜਨਮ ਧਾਰ ਕੇ ਜਦੋਂ ਬਚਨ ਬਲਾਸ ਹੋਏ ਗੋਪਾਲ ਦਾਸ ਕਹਿੰਦਾ ਹੈ ਮੈਂ ਤੇਰੀ ਬਰਾਦਰੀ ਚੋਂ ਹੀ ਇਸ ਤਰ੍ਹਾਂ ਹੀ ਮੈਨੂੰ ਵੀ ਵਿਦਿਆ ਦਾ ਕਮਾਂਡ ਤੇ ਹੰਕਾਰ ਹੋਇਆ ਸੀ ਕਹਿੰਦੇ ਇੱਕ ਵਾਰੀ ਤ੍ਰੈਕਾਲ ਦਰਸ਼ੀ ਆਏ ਮਹਾਪੁਰਸ਼ ਸਾਧੂ ਮਹਾਤਮਾ ਸਿਮਰਨ ਕਰਦੇ ਸੀ ਬਿਰਤੀ ਲੱਗੀ ਹੋਈ ਸੀ ਤੇ ਮੈਂ ਬਣੀ ਆਦਤੇ ਤੇ ਉਹਨਾਂ ਨੂੰ ਘੜੀ ਮੁੜੀ ਡਿਸਟਰਬ ਕਰਾਂ ਮੇਰੇ ਸਵਾਲਾਂ ਦਾ ਜਵਾਬ ਦਿਓ ਮੇਰੇ ਨਾਲ ਬਚਨ ਕਰੋ ਉਹ ਸੀ ਸਿਮਰਨ ਕਰ ਰਹੇ ਕਾਲਪੁਰਖ ਦੇ ਚਰਨਾਂ ਨਾਲ ਜੁੜੇ ਸੀ ਜਦੋਂ ਵਾਰ-ਵਾਰ ਮੈਂ ਉਹਨਾਂ ਨੂੰ ਬੁਲਾਇਆ ਡਿਸਟਰਬ ਕੀਤਾ ਉਹਨਾਂ ਦੀ ਬਿਰਤੀ ਉਖੜੀ ਤੇ ਉਹ ਕਹਿੰਦੇ ਕਿਉਂ ਐਵੇਂ ਕੁੱਤੇ ਵਾਂਗੂ ਭੌਂਕਦਾ ਬਚਨ ਹੋ ਗਿਆ ਮੈਂ ਕਿਹਾ ਹੁਣੇ ਭਗਤ ਮੁਖੇ ਤੇ ਬੋਲਦੇ ਸੇ ਵਚਨ ਹੋਵੰਦੇ ਜੋ ਜੋ ਚਿਤਵੇ ਸੰਤ ਜਨ ਸੋ ਲੇਤਾ ਮਾਨ ਸਾਧੂ ਬੋਲੇ ਸਹਿਸਬਾ ਇਹ ਤੇ ਹੁਣ ਹੋ ਕੇ ਰਹਿਣਾ ਗਿਰ ਬਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾ ਦਾ ਕਿਰਪਾ ਕਦੋਂ ਹੋਏਗੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਆਉਣਗੇ ਉਹ ਤੇਰਾ ਜੰਮਣ ਮਰਨ ਦਾ ਦੁੱਖ ਦੂਰ ਕਰਨਗੇ ਸੋ ਸਜਣੋ ਸਹਿਜੋ ਬਾਈ ਬਹੁਤ ਵਿਦਵਾਨ ਹੋਏ ਆ ਉਹ ਕਹਿੰਦੇ ਆ ਇਨਸਾਨ ਜਨਮ ਲੈਂਦਾ ਇਹਦੇ ਤੇ ਕਾਲ ਪੁਰਖ ਦੀ ਕਿਰਪਾ ਹੋਣੀ ਬਹੁਤ ਨਿਹਾਇਤੀ ਤੇ ਜ਼ਰੂਰੀ ਆ ਬਹੁਤ ਜ਼ਰੂਰੀ ਆ ਅਖੀਰ ਚ ਕਹਿੰਦੇ ਆ ਨਾਮ ਹੀ ਕਾਲ ਪੁਰਖ ਦੀ ਕਿਰਪਾ ਹੋਵੇ ਤੇ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਕੋਈ ਫਿਕਰ ਵਾਲੀ ਗੱਲ ਨਹੀਂ ਕਹਿੰਦੇ ਕਿਉਂ ਉਹ ਕਹਿੰਦੇ ਸਤਿਗੁਰੂ ਦੀ ਕਿਰਪਾ ਹੋਣੀ ਬਹੁਤ ਜ਼ਰੂਰੀ ਹੈ ਕਾਲ ਪੁਰਖ ਦੀ ਕਿਰਪਾ ਨਾ ਵੀ ਹੋਵੇ ਕਾਲ ਪੁਰਖ ਸਾਨੂੰ ਮਨੁੱਖਾ ਜਨਮ ਦਿੰਦਾ ਸਤਿਗੁਰੂ ਜੰਮਣ ਮਰਨ ਦਾ ਦੁੱਖ ਦੂਰ ਕਰਦਾ ਕਾਲ ਪੁਰਖ ਮਨੁੱਖਾ ਜਨਮ ਦੇ ਪੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਨੂੰ ਦਿੰਦਾ ਸਤਿਗੁਰੂ ਇਹਨਾਂ ਨੂੰ ਵਸ ਕਰਦਾ ਸਾਡੇ ਤੇ ਕਿਰਪਾ ਕਰਦਾ ਸੋ ਮਰਜ ਕੀਤੀ ਸਾਧ ਸੰਗ ਜੀ ਵੇਦ ਸ਼ਾਸਤਰ ਦੁਨੀਆ ਪੜਦੀ ਹੈ ਗਰੀਬ ਨਾਲ ਕਹਿੰਦੇ ਆ ਸਾਸਤ ਵੇਦ ਸਿਮਰਤ ਸਭ ਸੋਦੇ ਸਭ ਏਕਾ ਬਾਤ ਪੁਕਾਰੀ ਬਿਨ ਗੁਰ ਮੁਕਤ ਨਾ ਕੋਉ ਪਾਵੇ ਮਨ ਵੇਖੋ ਕਰ ਵਿਚਾਰੀ ਸਤਿਗੁਰਾਂ ਸਿੱਧਾ ਨੂੰ ਕਿਹਾ ਸੀ ਚਾਰ ਪੁਕਾਰੇ ਨਾ ਤੂੰ ਮਾਨੇ ਖਟ ਵੀ ਏਕਾ ਬਾਤ ਬਖਾਨੇ ਦਸ ਅਸ਼ਟੀ ਮਿਲੇ ਕੋ ਕਹਿਆ ਤਾਂ ਵੀ ਜੋਗੀ ਭੇਦ ਨਾ ਲਿਆ ਸਿਮਰਤ ਵੇਦ ਪ੍ਰਾਨ ਪੁਕਾਰਨ ਪੋਥੀਆਂ ਨਾ ਬਿਨਾ ਸਭ ਕੂੜ ਗਾਲੀ ਖੁਸ਼ੀਆਂ ਸਾਰਾ ਸ਼ਾਇਦ ਸ਼ਾਸਤਰਾ ਵੇਦਾਂ ਦਾ ਨਾਮ ਜਪਣਾ ਉਹ ਨਾਮ ਜੋ ਸ੍ਰਿਸ਼ਟੀ ਤੇ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਰਹਿਮਤਾਂ ਤੇ ਖੁਸ਼ੀਆਂ ਪ੍ਰਾਪਤ ਕਰ ਰਹੇ ਤੋਂ ਮਰਜ਼ ਕੀਤੀ ਸੀ ਇਨ ਬੇਦ ਮਿਲਨ ਨਾ ਜਾਈ ਕੀ ਇਹ ਕਰਮ ਅਨੇਕਾ ਇਨ ਬੇਦ ਮਿਲਨ ਨਾ ਜਾਈ ਕੀ ਇਹ ਕਰਮ ਅਨੇਕਾ ਮਿਲਨ ਨਾ ਜਾਈ ਕੀਏ ਕਰਮ ਅਨੇਕਾਂ ਤਨ ਬੇਦ ਮਿਲਨ ਨਾ ਜਾਈ ਕੀਏ ਕਰਮ ਅਨੇਕਾਂ ਮਿਲਨ ਨਾ ਜਾਈ ਕੀਏ ਕਰਮ ਅਨੇਕਾਂ ਬੇਦ ਮਿਲਨ ਨਾ ਇੱਕੋ ਸ਼ਬਦ ਪਰਮਾਨੰਦਾ ਉਹ ਕਹਿੰਦੇ ਆ ਤੈ ਨਰ ਕਿਆ ਪ੍ਰਾਨ ਸੁਣ ਕੀਨਾ ਅਨਪਾਵਨੀ ਭਗਤ ਨਾ ਉਪਜੀ ਭੂਖੇ ਦਾਨ ਨਾ ਦੀਨਾ ਅਜ ਪਾ ਜਾਪ ਤੇਰੇ ਚ ਆਇਆ ਨਹੀਂ ਗੁਰਮੁਖ ਰੋਮ ਰੋਮ ਹਰ ਧਿਆਵੇ ਵਾਲੀ ਵਸਤਾ ਬਣੀ ਨਹੀਂ ਤੇ ਸ਼ਾਸਤਰਾਂ ਵੇਦਾਂ ਨੂੰ ਪੜ ਕੇ ਤੂੰ ਕੀ ਕੀਤਾ ਤੈ ਨਰ ਕਿਆ ਪ੍ਰਾਨ ਸੁਣ ਕੀਨਾ ਅਨਪਾਵਨੀ ਭਗਤ ਨਾ ਉਪਜੀ ਭੂਖੇ ਦਾਨ ਨਾ ਦੀਨਾ ਕਾਮ ਨਾ ਬਿਸਰਿਓ ਕ੍ਰੋਧ ਨਾ ਬਿਸਰਿਓ ਲੋਭ ਨਾ ਛੁਟਿਓ ਦੇਵਾ ਪਰ ਨਿੰਦਾ ਮੁਖਤੇ ਨਹੀਂ ਛੂਟੀ ਨਹਿਫਲ ਭਈ ਸਭ ਸੇਵਾ ਵਕਤ ਹੋ ਗਿਆ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ